ਸੁਈਆ ਤੁਛ ਬਚੇ ਭਜ ਕੈ ਰਣ ਤਿਆਗ ਕੈ ਸੁਮਨ ਸੁੰਭ ਪੈ ਜਾਏ ਪੁਕਾਰੇ ਸ੍ਰੌਣਤ ਬੀਜਨੋ ਦੋਨੇ ਮਿਲਿਆ ਔਰ ਮਹਾ ਪੜ ਮਾਰ ਬਿਦਾਰੇ ਇਓ ਸੁਨ ਕੈ ਉਠ ਕੇ ਮੁਖਤੇ ਤਾ ਬੋਲ ਉਠਿਓ ਕਰ ਖਗ ਸੰਭਾਰੇ ਇਓ ਹਰ ਹੋ ਪ੍ਰਚੰਡ ਪ੍ਰਚੰਡ ਅਜਾ ਬਨ ਮੈ ਜਿਵ ਸਿੰਘ ਪਛਾਰੇ ਦੋਹਰਾ ਸਗਲ ਕਟਕ ਕੇ ਪਟਨ ਕੋ ਦਇਓ ਜੁਦ ਕੋ ਸਾਜ ਸ਼ਸਤਰ ਪੈਰ ਕੈ ਇਉ ਕਹਿਓ ਹਰ ਹੋ ਚੰਡੀ ਆਜ ਸੁਈਆ ਕੂਪ ਕੈ ਸੁੰਬਰ ਸੁੰਬ ਚੜੇ ਧੁਨ ਦੁੰਦੁਬ ਕੀ ਦਸ ਹੂੰ ਦਿਸ ਧਾਈ ਪਾਇ ਤੇ ਅਗਰ ਪਏ ਮਦ ਬਾਜ ਰਥੀ ਰਥ ਸਾਜ ਕੈ ਪੌਂਤ ਬਨਾਈ ਮਾਤੇ ਮਤੰਗ ਕੇ ਪੁੰਜਨ ਉਪਰ ਸੁੰਦਰ ਤੁੰਗ ਤੁਜਾ ਫਹਰਾਈ ਸਕਰ ਸੋ ਜੁਦ ਕੇ ਹੇਤ ਮਨੋ ਧਰ ਛਾੜ ਸਪਛ ਉਡੇ ਗਿਰ ਰਾਈ ਦੋਰਾ ਸੁੰਭ ਨਸੁੰਭ ਬਨਾਏ ਦਲ ਘੇਰ ਲਿਓ ਗਿਰ ਰਾਜ ਕਵਚ ਅੰਗ ਕਸ ਕੋਪ ਕਰ ਉਠੇ ਸਿੰਘ ਜੋ ਗਾਜ ਸੁਈਆ ਸੁਮਨ ਸੁਮ ਸੋ ਵੀਰ ਬਲੀ ਮਨ ਕੋ ਭਰੇ ਰਣ ਭੂਮਹਿ ਆਏ ਦੇਖਨ ਮੈਂ ਸੁਭਿਆੰਗੂ ਤੰਗ ਤੁਰਾ ਕਰਿ ਤੇ ਧਰਾ ਪਰ ਧਾਏ ਧੂਰ ਉਡੀ ਤਬ ਤਾ ਛਿਨ ਮੈ ਤਿਹ ਕੇ ਕਨਕਾ ਪਗ ਸੋ ਲਪਟਾਏ ਠੌਰ ਅਡੀਠ ਕੇ ਜੈ ਕਰਵੇ ਕਹਾ ਤੇਜ ਮਨੋ ਮਨ ਸੀਖਨ ਆਏ ਦੁਹਰਾ ਚੰਡ ਕਾਲ ਕਾ ਸ਼ਰਵਣ ਮੈਂ ਤਨਕ ਪਨਕ ਸੁਨ ਲੀਨ ਉਤਰ ਸਿੰਘ ਗਿਰ ਰਾਜ ਤੇ ਮਹਾ ਕੁਲਾਹਲ ਕੀਨ ਸਵਈਆ ਆਵਤ ਦੇ ਕੈ ਚੰਡ ਪ੍ਰਚੰਡ ਕੋ ਕੋਪ ਕਰਿਓ ਮਨ ਮੈਂ ਅਤਿ ਦਾਨੋ ਨਾਸ ਕਰੋ ਇਹ ਕੋ ਛਿਨ ਮੈਂ ਕਰਿ ਬਾਣ ਸੰਭਾਰ ਬੜੋ ਧਨ ਤਾਨੋ ਕਾਲੀ ਕੇ ਬੱਕਰ ਬਿਲੋਕਣ ਤੇ ਸੋ ਉਠਿਓ ਮਨ ਮੈਂ ਭ੍ਰਮ ਜੋ ਜਮ ਜਾਨੋ ਬਾਣ ਸਮੂਹ ਚਲਾਏ ਦਏ ਕਿਰਕਾਰ ਉਠਿਓ ਜੋ ਪ੍ਰਲੈ ਘਨ ਮਾਨੋ ਬੈਰਨ ਕੇ ਘਨ ਸੇ ਦਲ ਪੈਠੇ ਲਿਓ ਕਰ ਮੈਂ ਧਨ ਸਾਇਕ ਐਸੇ ਸਿਆਮ ਪਹਾਰ ਸੇ ਦੈ ਤਨੇ ਤਮ ਜੈਸੇ ਹਰੇ ਰਵ ਕੀ ਕਿਰਨ ਐਸੇ ਭਾਜ ਗਈ ਤੁਜਨੀ ਡਰ ਕੈ ਕਬ ਕੂ ਕਹੈ ਤਿਹ ਕੀ ਛਬ ਕੈਸੇ ਭੀਮ ਕੋ ਸਰਾਉਣ ਭਰਿਓ ਮੁਖ ਦੇ ਕੈ ਛਾੜ ਚਲੇ ਰਣ ਕੌਰੂ ਜੈਸੇ ਕਬਿਤ ਆਗਿਆ ਪਾਏ ਸੋਭ ਕੀ ਸੋ ਮਹਾਬੀਰ ਧੀਰ ਜੋ ਦੇ ਆਏ ਚੰਡ ਉਪਰ ਸੋ ਕ੍ਰੋਧ ਕੈ ਬਣੀ ਠਣੀ ਚੰਡ ਕਾਲੈ ਬਾਣਿਓ ਕਮਾਨ ਕਾਲੀ ਕਿਰਪਾਨ ਛਿਨ ਮਦ ਕੈ ਕੈ ਬਰ ਸੁਭ ਕੀ ਹਨੀ ਅਨੀ ਡਰਤ ਜੇ ਖੇਤ ਮਹਾ ਪ੍ਰੇਤ ਕੀਨੇ ਬਾਨਣ ਸੋ ਵਿਚਲ ਵਿਥਾਰੇ ਐਸੇ ਭਾਜਗੀ ਅਨੀਕਨੀ ਜੈਸੇ ਬਾਰੂ ਥਲ ਮੈ ਸਭੂ ਬਹਿ ਪਉਣੂ ਕੇ ਧੂਰ ਉੱਡ ਚਲੇ ਹੋਏ ਕਹਿ ਕੋਟਕ ਕਨੀ ਕਨੀ ਸਵਈਆ ਖਗ ਲੈ ਕਾਲੀਓ ਚੰਡੀ ਕੁੰਡ ਬਿਲੋ ਕੈ ਦਾਨ ਵਿਓ ਦਪਟੇ ਹੈ ਕੇਤਕ ਚਾਵ ਗਈ ਮੁਖ ਕਾਲ ਕਾ ਕੇਤਨ ਕੇ ਸਿਰ ਚੰਡ ਕਟੇ ਹੈ ਸਰਾਉਣਤ ਸਿੰਧ ਭਇਓ ਧਰਮ ਰਣ ਛਾੜ ਗਏ ਇਕ ਦੈਤ ਫਟੇ ਹੈ ਸੂਬ ਪੈ ਜਾਏ ਕਹੀ ਤਿਨ ਇਉ ਬਹੁ ਵੀਰ ਮਹਾ ਤੇ ਠੌਰ ਲਟੇ ਹੈ ਦੋਹਰਾ ਦੇਖ ਆਨਕ ਜੁਦ ਕੋ ਕੀਨੋ ਬਿਸਨ ਵਿਚਾਰ ਸ਼ਕਤ ਸਹਾਇਤ ਕੇ ਨਿਮਿਤ ਭੇਜੀ ਰਹਿ ਮੰਝਾਰ ਸੋਇਆ ਆਇਸ ਪਾਇ ਸਵੈ ਸ਼ਕਤੀ ਚਲ ਕੈ ਤਹਾਂ ਚੰਡ ਪ੍ਰਚੰਡ ਪੈ ਆਈ ਦੇਵੀ ਕਹੋ ਤਿਨ ਕੋ ਕਰਿਆ ਦੁਰ ਆਈ ਭਲੇ ਜਨ ਬੋਲ ਬਠਾਈ ਤਾ ਛਬ ਕੀ ਉਪਮਾਤ ਹੀ ਕਵਨੇ ਆਪਣੇ ਮਨ ਮੈਂ ਲਖ ਪਾਈ ਮਾਨਵ ਸਾਮਨ ਮਾਸ ਨਦੀ ਚਲ ਕੈ ਜਲ ਰਾਸ ਮੈਂ ਆਣ ਸਮਾਈ ਸੋਈਆ ਦੇਖ ਮਹਾਦਲ ਮਨ ਕੋ ਬਰ ਵੀਰ ਸੋ ਸਾਮਹਿ ਜੁਦ ਕੋ ਧਾਏ ਬਾਨਨ ਸਾਥਨੇ ਬਲ ਕੈ ਰਣ ਮੈਂ ਬਹੁ ਆਪਤ ਵੀਰ ਗਿਰਾਏ ਦਾੜਨ ਸਾਚ ਬਾਇ ਗਈ ਕਲੀ ਔਰ ਗਹੇ ਚਹੁ ਔਰ ਬਗਾਏ ਰਾਵਣ ਇਸ ਕੈ ਰਣ ਮੈਂ ਪਤੀ ਭਾਲਕ ਜਿਉ ਰਾਜ ਚਲਾਏ ਫੇਰ ਲੈ ਪਾਨ ਕਿਰਪਾਨ ਸੰਭਾਰ ਕੈ ਦੈਤਨ ਸੋ ਬਹੁ ਜੁਦ ਕਰਿਓ ਹੈ ਮਾਰ ਬਿਦਾਰ ਸੰਘਾਰ ਦਏ ਬਹੁ ਭੂਮ ਪਰੇ ਪਟ ਸਰਾਉਣ ਝਰਿਓ ਹੈ ਗੂਦ ਬਹਿਓ ਅਰ ਸੀਸਨ ਤੇ ਕਵਨੇ ਤਿਹ ਕੋ ਇਹ ਭਾਉ ਧਰਿਓ ਹੈ ਮਾਨੋ ਪਹਾਰ ਕੋ ਸ੍ਰਿੰਗੋ ਤੇ ਧਰਨੀ ਪਰਿਆਣ ਤੁਸਾਰ ਪਰਿਓ ਹੈ ਦੋਹਰਾ ਭਾਜ ਗਈ ਤੁਜਨੀ ਸਵੈ ਰਹਿਓ ਨਾ ਕਛੂ ਪਾਉ ਸੁੰਭਰ ਸੁੰਭੈ ਸੋ ਕਹਿਓ ਦਲ ਲੈ ਤੂੰ ਜਾਓ ਸਵਈਆ ਮਾਨ ਕੈ ਸੁੰਭ ਕੋ ਬੋਲ ਸੁੰਭ ਚਲਿਓ ਦਲ ਸਾਜ ਮਹਾ ਬਲ ਐਸੇ ਭਾਰਤ ਜੋ ਰਣ ਮੈ ਰਿਸ ਭਾਰਤ ਕ੍ਰੋਧ ਕੈ ਜੁਦ ਕਰਿਓ ਕਰਨੈ ਸੇ ਚੰਡ ਕੇ ਵਾਣ ਲਗੇ ਦੈਤ ਕਉ ਫੋਰ ਕੈ ਪਾਰ ਪੈ ਤਨ ਕੈਸੇ ਸਾਵਨ ਮਾਸ ਕਿਰਸਾਨ ਕੇ ਖੇਤ ਉਗੇ ਮਨੋ ਧਾਨ ਕੇ ਅੰਕੁਰ ਜੈਸੇ ਸਵਈਆ ਬਾਨਨ ਸਾਧ ਗਿਰਾਏ ਦੇ ਬਹੁਰ ਵਸ ਲੈ ਕਰ ਇਉ ਰਨ ਕੀਨੋ ਮਾਰ ਵਿਦਾ ਦਈ ਤੁਜਨੀ ਸਭ ਦਾਨਵ ਕੋ ਬਲ ਹੋਏ ਗਿਓ ਛੀਨੋ ਸਰਾਉਣ ਸਮੂਏ ਪਰਿਓ ਤੇ ਠੌਰ ਤਾਂ ਕਵਨੇ ਜਸ ਇਉ ਮਨ ਚੀਨੋ ਸਾਤੂ ਸਾਗਰ ਕੋ ਰਚ ਕੈ ਵਿਧਿ ਆਠਵੋਂ ਸਿੰਧ ਕਰਿਓ ਹੈ ਨਵੀਨੋ ਲੈ ਕਰਮੈ ਚੰਡ ਪ੍ਰਚੰਡ ਸੋ ਕ੍ਰੁੱਧ ਭਈ ਰਣ ਮਦ ਲਰੀ ਹੈ ਹੋਰ ਦੇ ਚਤੁਰੰਗ ਚਮੂ ਬਲ ਕੈ ਬਹੁ ਕਾਲ ਕਾ ਮਾਰ ਧਰੀ ਹੈ ਰੂਪ ਦਿਖਾਏ ਭਿਆਨ ਕਿਉ ਅਸਰੰਗ ਪਤ ਭਰਾਤ ਕੀ ਕ੍ਰਾਂਤ ਹਰੀਐ ਸਰਾਉਣ ਸੋ ਲਾਲ ਪਈ ਤਰਨੀ ਸੋ ਮਨੋ ਅੰਗ ਸੂਈ ਕੀ ਸਾਰੀ ਕਰੀ ਹੈ ਤੈ ਸੰਭਾਰ ਸਬੈ ਆਪਣੋ ਬਲ ਚੰਡ ਸੋ ਜੁਧ ਕੋ ਫੇਰ ਰੇ ਹੈ ਆਜ ਧਾਰ ਲਰੇ ਰਣਿਓ ਜਨ ਦੀਪਕ ਮਦ ਪਤੰਗ ਪਰੇ ਹੈ ਚੰਡ ਪ੍ਰਚੰਡ ਕੁਵੰਡ ਸੰਭਾਰ ਸਵੈ ਰਣ ਮਦ ਦੋ ਟੂਕ ਕਰੇ ਹੈ ਮਾਨੋ ਮਹਾ ਬਨ ਮੈਂ ਬਰ ਬ੍ਰਿਛਨ ਕਾਟ ਕੈ ਬਾਢੀ ਜੁਦੇ ਕੈ ਧਰੇ ਹੈ ਸਵਈਆ ਮਾਰ ਲਿਓ ਦਲ ਔਰ ਭਜਿਓ ਮਨ ਮੈਂ ਤਬ ਕੋਬਨ ਸੁੰਭ ਕਰਿਓ ਹੈ ਚੰਡ ਕੇ ਸਾਵੇਂ ਆਨ ਅਰਿਓ ਅਤ ਜੁਦ ਕਰਿਓ ਪਗ ਨਾਹੇ ਟਰਿਓ ਹੈ ਚੰਡ ਕੇ ਬਾਣ ਲਗਿਓ ਮੁਖ ਦੈਤ ਕੇ ਸਰਾਉਣ ਸਮੂਹ ਧਰਾਨ ਪਰਿਓ ਹੈ ਮਾਨੋ ਰਾਹੁ ਗ੍ਰਸਿਓ ਨਭ ਭਾਨ ਸੋ ਸਰਉਣ ਦਿਕੋ ਅਦ ਬੌਨ ਕਰਿਓ ਹੈ ਸਾਂਗ ਸੰਭਾਰ ਕਰਮ ਬਲ ਧਾਰ ਕੈ ਚੰਡ ਦਈ ਰਿਪ ਭਾਲ ਮੈਂ ਐਸੇ ਜੋਰ ਕੇ ਫੋਰ ਗਈ ਸਿਰ ਤਰਾਨ ਕੋ ਪਾਰ ਭਈ ਪਟ ਫਾਰ ਅਨੈਸੇ ਸਰਉਣ ਕੀ ਧਾਰ ਚਲੀ ਪਥ ਊਰਦ ਸੋ ਉਪਮਾ ਸੋ ਭਈ ਕਉ ਕੈਸੇ ਮਾਨੋ ਮਹੇਸ਼ ਕੇ ਤੀਸਰੇ ਨੈਣ ਕੀ ਜੋਤ ਜੋਤ ਪਈ ਖੁਲ ਤੈਸੇ ਦੈਤ ਨਿਕਾਸ ਕੈ ਸੰਗ ਬਹਿ ਬਲ ਕੈ ਤਵ ਚੰਡ ਪ੍ਰਚੰਡ ਕੇ ਦੀਨੀ ਜਾਏ ਲਗੇ ਤਿਹ ਕੇ ਮੁਖ ਮੈਂ ਬਹਿ ਸਰਾਉਣ ਪਰਿਓ ਅਤਿ ਹੀ ਛਬ ਕੀਨੀ ਯੋ ਉਪਮਾ ਉਪਜੀ ਮਨ ਮੈਂ ਕਵਨੈ ਭਾਂ ਸੋਈ ਕਹਿ ਦੀਨੀ ਮਾਨਵ ਸਿੰਗਲ ਦੀਪ ਕੀ ਨਾਰ ਗਰੇ ਮੈਂ ਤੰਬੋਰ ਕੀ ਪੀਕ ਨਵੀਨੀ ਸੁਈਆ ਜੋ ਸੁੰਭ ਕਰਿਓ ਅਤਿ ਹੀ ਜਸ ਆ ਛਬ ਕੋ ਕਬ ਕੋ ਬਰਨੈ ਨੈ ਭੀਖਮ ਦ੍ਰੋਣ ਕਿਰਪਾ ਅਰ ਦ੍ਰੋਣ ਜ ਭੀਮ ਨਾ ਅਰਜਨ ਔ ਕਰਨੈ ਬਹੁ ਦਾਨਵ ਕੇ ਤਨ ਸ੍ਰੋਣ ਕੀ ਧਾਰ ਛੁਟੀ ਸੋ ਲਗੇ ਸਰ ਕੇ ਫਰਨੈ ਜਨ ਰਾਤ ਕੇ ਦੂਰ ਵਿਭਾਸ ਦਸੋ ਦਿਸ ਫੈਲ ਚਲੀ ਰਬ ਕੀ ਕਿਰਨੈ ਚੰਡ ਲੈ ਚੱਕਰ ਧਸੀ ਰਨ ਮੈਂ ਰਿਸ ਕ੍ਰੁੱਧ ਕੀਓ ਬਹੁ ਦਾਨਵ ਮਾਰੇ ਫੇਰ ਗਦਾ ਗਹਿ ਕੈ ਲਹਿ ਕੈ ਚਹਿ ਕੈ ਰਿਪ ਸੈਨ ਹਤੀ ਲਲਕਾਰੇ ਲੈ ਕਰ ਖਾਗ ਅਦਗ ਮਹਾ ਸਿਰ ਦੈਤਨ ਕੇ ਬਹੁ ਭੂ ਪਰ ਝਾਰੇ ਰਾਮ ਕੇ ਜੁਦ ਸਮੈ ਹਨੂਮਾਨ ਜੋ ਆਨ ਮਨੋ ਗਰੂਏ ਗਿਰਡਾਰੇ ਸੋਈਆ ਦਾਨ ਮੇ ਏਕ ਬਡੋ ਬਲਵਾਨ ਕਿਰਪਾਨ ਲੈ ਪਾਨ ਹਕਾਰ ਕੈ ਧਾਇਓ ਕਾੜ ਕੈ ਖੱਗ ਸੋ ਚੰਡਕਾ ਮਿਆਨ ਤੇ ਤਾ ਤਨ ਬੀਜ ਭਲੇ ਵਰ ਲਾਇਓ ਟੂਟ ਪਰਿਓ ਸਿਰ ਸਿਰਵਾ ਤਰਤੇ ਜਸ ਆ ਛਬ ਕੋ ਕਬ ਕੇ ਮਨ ਆਇਓ ਊਜ ਧਰਾ ਤਰ ਉਪਰ ਤੇ ਗਿਰਿਓ ਕਾਕ ਕਰਾਲ ਭੁਜੰਗਮ ਖਾਇਓ ਸੋਈਆ ਵੀਰ ਨੇ ਸੁੰਭ ਕੋ ਦਾਇਤ ਬਲੀ ਇਕ ਪ੍ਰੇਰ ਤੁਰੰਗ ਗਇਓ ਰਣ ਸਾਹ ਮੋਹਿ ਦੇਖਤ ਧੀਰਜ ਨਾਏ ਰਹੇ ਅਬ ਕੋ ਸਮਰਥ ਹੈ ਬਿਕਰਮ ਜਾ ਮਹਿ ਚੰਡ ਲੈ ਪਾਨ ਕਿਰਪਾਨ ਹਨੇ ਅਰ ਫੋਰ ਦਈ ਸਿਰ ਦਾਨਵ ਤਾ ਮਹਿ ਮੁੰਡਾ ਤੁੰਡਾ ਰੁੰਡਾ ਚੀਰ ਪਲਾਨ ਕੇ ਕਾਨ ਧਸੀ ਵਸਦਾ ਮਹਿ ਕਿਉ ਜਬ ਦਇਤ ਹਤਿਓ ਬਰ ਚੰਡ ਸੋ ਔਰ ਤਲਿਓ ਰਣ ਮਦ ਵਿਚਾਰੇ ਕੇ ਹਰਿ ਕੇ ਸਮਹਾਇ ਰਸਾਇ ਕੈ ਧਾਇ ਕੈ ਘਾਇ ਦੋ ਤੀਨ ਕਚਾਰੇ ਚੰਡ ਲਈ ਕਰਵਾਰ ਸੰਭਾਰ ਹਕਾਰ ਕੈ ਸੀਸ ਦਈ ਬਲ ਧਾਰੇ ਜਾਏ ਪਰਿਓ ਸਿਰ ਦੂਰ ਪਰਾਏ ਜਿਉ ਤੇ ਅੰਬ ਬਿਆਰ ਕੇ ਮਾਰੇ ਜਾਣ ਨਿਦਾਨ ਕੋ ਜੁਧ ਬਨਿਓ ਰਣ ਦੈਤ ਸੰਭੂ ਸਵੈ ਉਡਤਾਏ ਸਾਰ ਸੋ ਸਾਰ ਕੀ ਮਾਰ ਮਚੀ ਤਬ ਕਾਇਰ ਛਾੜ ਕੈ ਖੇਤ ਪਰਾਏ ਚੰਡ ਕੇ ਖੱਗ ਗਦਾ ਲਗ ਦਾਨਵ ਰੰਚਕ ਰੰਚਕ ਹੋਏ ਤਨ ਆਏ ਮੂੰਗਰ ਲਾਏ ਹਲਾਏ ਮਨੋ ਤਰ ਕਾਛੀ ਨੇ ਪੇੜ ਤੇ ਤੂਤ ਗਿਰਾਏ ਸਵਈਆ ਭੇਖ ਚਮੂ ਬੋਧੈ ਤਨ ਕੀ ਪੁਨ ਚੰਡਕਾ ਆਪਣੇ ਸ਼ਸਤਰ ਸੰਭਾਰੇ ਵੀਰਨ ਤੇ ਤਨ ਚੀਰ ਪਚੀਰ ਸੇ ਦੈਤ ਹਕਾਰ ਪਛਾਰ ਸੰਘਾਰੇ ਕਾਉ ਲਗੇ ਤਿਨ ਕੋ ਰਣ ਭੂਮੈ ਟੂਟ ਪਰੇ ਧਰ ਤੇ ਸਿਰ ਨਿਆਰੇ ਜੁਧ ਸਮੈ ਸੁਤ ਭਾਨ ਮਨੋ ਸਸ ਕੇ ਸਭ ਟੂਕ ਜੁਦੇ ਕਰ ਡਾਰੇ ਸਵਈਆ ਚੰਡ ਪ੍ਰਚੰਡ ਤਬੈ ਬਲ ਧਾਰ ਸੰਭਾਰ ਲਈ ਕਰਵਾਰ ਕਰੀ ਕਰ ਕੋਪ ਦਈਨ ਸੁੰਭ ਕੇ ਸੀਸ ਬਹੀਏ ਭਾਂਤ ਰਹੀ ਤਰਵਾਤਰ ਕੌਣ ਸਰਾਹ ਕਰੈ ਕਹਿ ਤਾਛਿਨ ਸੋ ਬਿਭ ਹੋਏ ਪਰੇ ਧਰਨੀ ਪਰ ਮਾਨਵ ਸਾਰ ਕੀ ਤਾਰ ਲੈ ਹਾਥ ਚਲਾਈ ਹੈ ਸਾਬਨ ਕੋ ਸਭਨੀ ਗਰ ਇਤ ਸ੍ਰੀ ਮਾਰਕੰਡੇ ਪੁਰਾਣੇ ਚੰਡੀ ਚਰਿਤ੍ਰ ਉਕਤ ਬਿਲਾਸ ਨਿਸੁੰਭ ਬਧੈ ਖਸਤਮੋ ਤਿਆਏ ਦੋਹਰਾ ਜਬਨ ਸੁੰਬਰਨ ਮਾਰਿਓ ਦੇਵੀ ਏ ਪ੍ਰਕਾਰ ਭਾਜ ਦੈ ਦੇਖ ਸੁੰਭ ਪੈ ਗਇਓ ਤਰੰਗਮ ਡਾਰੇ ਆਣ ਸੁੰਭ ਪੈ ਤਿਨ ਕਹੀ ਸਗਲ ਜੁਧ ਕੀ ਬਾਤ ਤਬ ਭਾਜੇ ਦਾਨਵ ਸਭੈ ਮਾਰ ਲਿਓ ਤੋ ਭਰਾਤ ਸਵਈਆ ਸੁੰਭਨ ਸੁੰਭਨਿਓ ਸੁਨ ਕੈ ਬਰ ਬੀਰਨ ਕੇ ਚਿਤ ਛੋਭ ਸਮਾਇਓ ਸਾ ਚੜਿਓ ਗਜਬਾਜ ਸਮਾਜ ਕੈ ਦਾਨਵ ਪੁੰਜ ਲਿਏ ਰਨ ਆਇਓ ਭੂਮ ਪੈ ਅਰਗ ਲੋਥ ਪਰੀ ਲਗ ਸ੍ਰੌਣ ਸਮੂਹ ਮਹਾ ਬਿਸਮਾਇਓ ਮਾਨਵ ਸਾਰ ਸੁਤੀ ਉਮਡੀ ਜਲ ਸਾਗਰ ਕੇ ਮਿਲਵੇ ਕਹਤਾਇਓ ਸਵਈਆ ਚੰਡ ਪ੍ਰਚੰਡ ਸੋ ਕੇ ਹਰਿਕਾਲ ਕਾ ਔ ਸ਼ਕਤੀ ਮਿਲ ਜੁਦ ਕਰਿਓ ਹੈ ਦਾਨਵ ਸੈਨ ਹਤੀ ਇਨੂ ਸਭ ਇਓ ਕਹਿ ਕੈ ਮਨ ਕੋ ਭਰਿਓ ਹੈ ਬੰਦ ਕਬੰਦ ਪਰਿਓ ਅਬ ਲੋਕ ਕੈ ਸੋਖ ਕੈ ਪਾਏ ਨਾ ਆਗੈ ਧਰਿਓ ਹੈ ਤਾਇ ਸਕਿਓ ਨ ਭਇਓ ਭੈ ਪੀਤਾ ਚੀਤਾ ਮਾਨੋ ਲੰਗ ਪਰਿਓ ਹੈ ਸਵਈਆ ਫੇਰ ਕਹਿਓ ਦਲ ਕੋ ਜਬ ਸੁੰਬ ਸੋ ਮਾਨ ਚਲੇ ਤਬ ਦੈਤ ਕਨੇ ਗਜਰਾਜ ਸੋ ਬਾਦਨ ਕੇ ਅਸਵਾਰ ਰਥੀ ਰਥ ਪਾਇਕ ਕੌਣ ਗਨੇ ਤਹਾ ਘੇਰ ਲਈ ਚਉ ਔਰ ਤੇ ਚੰਡ ਮਹਾ ਤਿਨ ਕੇ ਤਨ ਦੀਹ ਬਨੇ ਮਨੋ ਭਾਨ ਕੋ ਛਾਇ ਲਿਓ ਉਮਡੇ ਕਨ ਘੋਰ ਕਮੰਡ ਕਟਾ ਨਿਸਨੇ ਦੋਹਰਾ ਚਉ ਔਰ ਘੇਰੋ ਪਰਿਓ ਤਵੈ ਚਾਂਡੇ ਕੀਨ ਕਾਲੀ ਸੋ ਹਸ ਤਿਨ ਕਹੀ ਨੈਣ ਸੈਨ ਕਰ ਦੀਨ ਕਬਿਤ ਕੇਤੇ ਮਾਰ ਡਾਰੇ ਔਰ ਕੇਤਕ ਚਵਾਏ ਡਾਰੇ ਕੇਤਕ ਬਗਾਏ ਡਾਰੇ ਕਾਲੀ ਕੋ ਤਵਹੀ ਬਾਜ ਗਜ ਪਾਰੇ ਤੇ ਤੋ ਨਖਰ ਸੋ ਫਾਰ ਡਾਰੇ ਐਸੋ ਰਣ ਭੈ ਕਰ ਨਾ ਪਇਓ ਆਗੈ ਕਭੀ ਭਾਗੇ ਬਹੁ ਵੀਰ ਕਹਉ ਸੁਧ ਨਾ ਰਹੀ ਸਰੀਰ ਹਾਲ ਚਾਲ ਪਰੀ ਮਾਰੇ ਆਪਸ ਮੇ ਦਬਹੀ ਪੇਖ ਸੁਰ ਰਾਏ ਮਨ ਹਰਖ ਵਡਾਏ ਸੁਰ ਪੁੰਜਨ ਬੁਲਾਏ ਕਰੈ ਜੈ ਜੈਕਾਰ ਸਭੀ ਕਬਿਤ ਕ੍ਰੋਧ ਮਾਨ ਭਇਓ ਕਹਿਓ ਰਾਜਾ ਸਭ ਦੈਤਨ ਕੋ ਐਸੋ ਜੁਦ ਕੀਨੋ ਕਾਲੀ ਡਾਰਿਓ ਵੀਰ ਮਾਰ ਕੈ ਬਲ ਕੋ ਸੰਭਾਰ ਕਰ ਦੀਨੀ ਕਰਵਾਰ ਢਾਰ ਪੈਠੋ ਰਣ ਮਧ ਮਾਰ ਮਾਰਿਓ ਵਿਚਾਰ ਕੈ ਸਾਥ ਵੈ ਸੁੰਭ ਕੇ ਸੋ ਮਹਾਬੀਰ ਧੀਰ ਜੋਦੇ ਲੀਨੇ ਹਥਿਆਰ ਆਪ ਆਪਨੇ ਸੰਭਾਰ ਕੈ ਐਸੇ ਚਲੇ ਦਾਨੋ ਰਵਿ ਮੰਡਲ ਛਪਾਨੋ ਮਾਨੋ ਸਲਬ ਉਡਾਨੋ ਪੁੰਜ ਪੰਖਨ ਸੋ ਧਾਰ ਕੈ ਸਵਈਆ ਦਾਨਵ ਸੈਲ ਲਖੈ ਬਲਵਾਨ ਸੋ ਬਾਹਨ ਚੰਡ ਪ੍ਰਚੰਡ ਪ੍ਰਮਾਨੋ ਚੱਕਰ ਆਲਾਤ ਕੀ ਬਾਤ ਬਘੂਰਨ ਛਤਰਣ ਹੀ ਸਮਿਓ ਪਰਸਾਨੋ ਤਾਰਨ ਮਾਇ ਸੋ ਐਸੇ ਫਿਰਿਓ ਜਲ ਭੌਰਨ ਹੀ ਸਰ ਤਾਹਿ ਬਖਾਨੋ ਔਰ ਨਹੀਂ ਉਪਮਾ ਉਪਜੈ ਸੋ ਦੂਹ ਰੁਖ ਕੇ ਹਰਿ ਕੇ ਮੁਖ ਮਾਨੋ ਜੁਦ ਮਹਾ ਅਸਰੰਗਨ ਸਾਥ ਭਇਓ ਤਵ ਚੰਡ ਪ੍ਰਤਿੰਡ ਹੈ ਭਾਰੀ ਸੈਨ ਅਪਾਰ ਹਕਾਰ ਸੁਧਾਰ ਬਿਦਾਰ ਸੰਘਾਰ ਦਈ ਰਣਕਾਰੀ ਖੇਤ ਭਇਓ ਤਹ 400 ਕੋਸ ਲੋ ਜੋ ਉਪਮਾ ਕਵਿ ਦੇਖ ਵਿਚਾਰੀ ਪੂਰਨ ਏਕ ਘਰੀ ਨਾ ਪਰੀ ਜੇ ਗਿਰੇ ਧਰ ਪੈ ਵਰ ਜਿਉ ਪਤਿ ਝਾਰੀ ਮਾਰ ਚਮੂ ਚਤਰੰਗ ਲਈ ਤਵ ਲੀਨੋ ਐ ਸੁੰਭ ਮੁੰਡ ਕੋ ਆਗਾ ਚਾਲ ਪਰਿਓ ਅਵਨੀ ਸਿਗਰੀ ਹਰਜੂ ਹਰਿਆਸਨ ਤੇ ਉਠ ਭਾਗਾ ਸੂਕੈਉ ਗਇਓ ਤਰਸ ਕੈ ਹਰਿਹਾਰ ਸੋ ਸੰਕਤ ਅੰਕ ਮਹਾ ਭਇਓ ਜਾਗਾ ਲਾਗ ਰਹਿਓ ਲੁਟਾਏ ਗਰੇ ਮਦ ਮਾਨੋ ਮੁੰਡ ਕੀ ਮਾਲ ਕੋ ਤਾਗਾ ਸਵਈਆ ਚੰਡ ਕੇ ਸਾਵੇਂ ਆਏ ਕੈ ਸੁੰਭ ਕਇਓ ਮੁਖ ਸੋ ਇਹ ਮੈਂ ਸਭ ਜਾਨੀ ਕਾਲੀ ਸਮੇਤ ਸਵੈ ਸ਼ਕਤੀ ਮਿਲ ਦੀਨੋ ਖਪਾਏ ਸਵੈ ਦਰਬਾਨੀ ਚੰਡ ਕਇਓ ਮੁਖ ਤੇ ਉਨ ਕੋ ਤਿਉ ਤਾਛਿਨ ਗੌਰ ਕੇ ਮਦ ਸਮਾਨੀ ਜਿਉ ਸਰਤਾ ਕੇ ਪ੍ਰਵਾਹ ਕੇ ਬੀਚ ਮਿਲੈ ਬਰਖਾ ਬਹੁ ਬੂੰਦਨ ਪਾਣੀ ਸਵਈਆ ਕਹਿ ਬਲ ਚੰਡ ਮਹਾਰਨ ਮਦ ਸੋ ਲੈ ਜਮਦਾੜ ਕੀ ਤਾ ਪਰ ਲਾਈ ਬੈਠ ਗਈ ਅਰ ਕੇ ਉਰ ਮੈਂ ਤੇ ਸਰੌਣ ਤੇ ਜੁਗਨ ਪੂਰਿਆ ਗਹਾਈ ਦੀਰਗ ਜੁਦ ਬਿਲੋਕੈ ਬੁੱਧ ਕਵੀਸ਼ਰ ਕੇ ਮਨ ਮੈ ਇਹ ਆਈ ਲੋਥ ਪੈ ਲੋਥ ਗਈ ਪਰ ਓ ਸੋ ਮਨੋ ਸੁਰ ਲੋਕ ਕੀ ਸੀੜੀ ਬਨਾਈ ਸੁੰਭ ਚੰਬੂ ਸੰਗ ਚੰਡ ਕਾ ਕ੍ਰੋਧ ਕੈ ਜੁਦ ਅਨੇਕਨ ਵਾਰ ਮਚਿਓ ਹੈ ਜੰਬਕ ਜੁਗਣ ਗ੍ਰਿਜ ਮਜੂਰ ਰਕਤਰ ਕੀ ਕੀਚ ਮੈਂ ਈਸ ਨਚਿਓ ਹੈ ਲੁੱਥ ਪੈ ਲੁੱਥ ਸੋ ਪੀਤਾ ਭਈ ਸਿਤ ਗੂਦਿਓ ਮੇਦ ਲੈ ਤਾਹੇ ਗਚਿਓ ਹੈ ਪੌਣ ਰੰਗੀਨ ਬਨਾਏ ਮਨੋ ਕਰਮਾ ਵਿਸ਼ ਚਿੱਤਰ ਬਚਿੱਤਰ ਰਚਿਓ ਐ ਸੋਈਆ ਦੁੰਦ ਸੋ ਜੁਤ ਭਇਓ ਰਣ ਮੈਂ ਉਤ ਸੁੰਭੇ ਤੈ ਬਰ ਚੰਡ ਸੰਭਾਰੀ ਕਾਇ ਅਨੇਕ ਪੈ ਦੂਹ ਕੈ ਤਨ ਪੌਰਖ ਗਇਓ ਸਭ ਦੈਤ ਕੋ ਹਾਰੀ ਹੀਨ ਪਈ ਬਰ ਤੇ ਪੁਜ ਕਾਂਪਤ ਸੋ ਉਪਮਾ ਕਵਿ ਐਸੇ ਵਿਚਾਰੀ ਮਾਨਵ ਗਾਰੁੜ ਕੇ ਬਲ ਤੇ ਲਟੀ ਪੰਚਮੁਖੀ ਜੁਗ ਸਾਪਨਕਾਰੀ ਕੋ ਭਈ ਬਰਚੰਡ ਮਹਾ ਬੋਹ ਜੁਦ ਕਰਿਓ ਰਣ ਮੈਂ ਬਲ ਧਾਰੀ ਲੈ ਕੇ ਕਿਰਪਾਨ ਮਹਾ ਬਲਵਾਨ ਪਚਾਰ ਕੈ ਸੁੰਭ ਕੇ ਉਪਰ ਝਾਰੀ ਸਾਰ ਸੋ ਸਾਰ ਕੀ ਧਾਰ ਬਜੀ ਚਨਕਾਰ ਉਠੀ ਤਿਹ ਤੇ ਚਿੰਗਾਰੀ ਮਾਨੋ ਭਾਦ ਮਾਸ ਕੀ ਰਹਿਨ ਦਸੈ ਪਟ ਬੀਜਨ ਕੀ ਚਮਕਾਰੀ ਕਾਇਨ ਤੇ ਬੋ ਸੌਣ ਪਰਿਓ ਬਲ ਛੀਨ ਪਇਓ ਨਿਰਪ ਸੁੰਭ ਕੋ ਕੈਸੇ ਜੋਤ ਕਟੀ ਮੁਖ ਕੀ ਤਨ ਕੀ ਮਨੁ ਪੂਰਨ ਤੇ ਪਰਵਾ ਸਸ ਜੈਸੇ ਚੰਡ ਲਿਓ ਕਰ ਸੁੰਭ ਉਠਾਏ ਕਹਿਓ ਕਬ ਨੇ ਮੁਖ ਤੇ ਜਸ ਐਸੇ ਰਛਕ ਗੋਧਨ ਕੇ ਹਿਤ ਕਾਨ ਉਠਾਏ ਲਿਓ ਗਿਰ ਗੋਧਨ ਜੈਸੇ ਦੋਹਰਾ ਕਰਤੇ ਗਿਰ ਧਰਨੀ ਪਰਿਓ ਧਰਤੇ ਗਇਓ ਆਕਾਸ ਸੁੰਭ ਸੰਘਾਰਨ ਕੇ ਨਿਮਿਤ ਗਈ ਚੰਡ ਤੇ ਪਾਸ ਸਵਈਆ ਬੀਤ ਤਬੈ ਨਵ ਮੰਡਲ ਚੰਡਕਾ ਜੁਦ ਕਰਿਓ ਜਿਵੇਂ ਆਗੇ ਨਾ ਹੋ ਸੂਰਜ ਚੰਦ ਨਛਤਰ ਸਜੀ ਪਤਿ ਔਰ ਸਵੈ ਸੁਰ ਪੇਖ ਸੋ ਖੈਜ ਕੈ ਮੂਡ ਦਈ ਕਰਵਾਰ ਕੀ ਏਕ ਕੋ ਮਾਰ ਕੀਏ ਤਬ ਦੂ ਸੁੰਭ ਦੋ ਟੂਕ ਵੈ ਭੂਮ ਪਰਿਓ ਤਨ ਜਿਉ ਕਲਵੱਤਰ ਸੋ ਚੀਰਤ ਕੋ ਦੋਹਰਾ ਸੁੰਭ ਮਾਰ ਕੈ ਚੰਡਕਾ ਉਠੀ ਸੋ ਸੰਖ ਬਜਾਏ ਤਬ ਧੁਨ ਘੰਟਾ ਕੀ ਕਰੀ ਮਹਾਮੋਦ ਮਨ ਪਾਏ ਦੈਤ ਰਾਜ ਛਿਨ ਮੈਂ ਹਰਿਓ ਦੇਵੀ ਹੈ ਪ੍ਰਕਾਰ ਅਸ਼ਟ ਕਰਨ ਮਹਿ ਸ਼ਸਤਰ ਗੈ ਸੈਨਾ ਦਈ ਸੰਘਾਰ ਸਵਈਆ ਚੰਡ ਕੇ ਕੋਪ ਨਾ ਓਪਰਈ ਰਣ ਮੈਂ ਅਸ ਧਾਰ ਭਈ ਸੰਹਾਈ ਮਾਰ ਬਿਦਾਰ ਸੰਘਾਰ ਦਏ ਤਬ ਭੂ ਬਿਨਾ ਕਰੈ ਕੌਣ ਲੜਾਈ ਕਾਂਪ ਉਠੇ ਅਰਿਤਰਾਸੀਏ ਧਰ ਛਾੜ ਦੇ ਸਭ ਭੌਰਖ ਤਾਈ ਦੈ ਚਲੇ ਤਜ ਖੇਤ ਇਓ ਜੈਸੇ ਬੜੇ ਗੁਣ ਲੋਭ ਤੇ ਜਾਤ ਪਰਾਈ ਇਤ ਸ੍ਰੀ ਮਾਰਕੰਡੇ ਚੰਡੀ ਤ੍ਰਿਤਰੇ ਸੁੰਭ ਬਧੈ ਨਾਮ ਸਭ ਤੋਂ ਧਿਆਏ ਸੰਪੂਰਨ ਸਵਈਆ ਭਾਜ ਗਇਓ ਮਗਵਾ ਕੇ ਡਰ ਬ੍ਰਹਮ ਤੇ ਆਦ ਸਭੈ ਭੈ ਪੀਤੇ ਤੇਈ ਵੈ ਦੈਤ ਪਰਾਏ ਗਏ ਰਣਹਾਰ ਨਿਹਾਰ ਪੈ ਬਲ ਰੀਤੇ ਜੰਬੁਗ ਗ੍ਰਿਜ ਨਿਰਾਸ ਭੈ ਬਨਵਾਸ ਗਏ ਜੁਗ ਜਾਮਨ ਬੀਤੇ ਸੰਤ ਸਹਾਇ ਸਦਾ ਜਗਮਾਏ ਸੋ ਸੁੰਭਨ ਸੁੰਭ ਬੜੇ ਅਰਿ ਜੀਤੇ ਦੇਵ ਸਵੈ ਮਿਲ ਕੈ ਇਕ ਠੌਰ ਸੋ ਅਛਤ ਕੁੰਕਮ ਚੰਦਨ ਰੀਨੋ ਤਛਨ ਲਛਨ ਦੇ ਕੈ ਪ੍ਰਦਛਨ ਟੀਕਾ ਸੋ ਚੰਡ ਕੇ ਭਾਲ ਮੈ ਦੀਨੋ ਤਾਂ ਛਬ ਕੋ ਉਪਜੋ ਤਹ ਭਾਵ ਇਹ ਕਵਨੇ ਮਨ ਮੈਂ ਲਖ ਲੀਨੋ ਮਾਨੋ ਚੰਦ ਕੇ ਮੰਡਲ ਮੈਂ ਸੁਭ ਮੰਗਲ ਆਨ ਪ੍ਰਵੇਸੈ ਕੀਨੋ ਕਵਿਤ ਮਿਲ ਕੈ ਸੋ ਦੇਮਨ ਬਡਾਈ ਕਰੀ ਕਾਲ ਕਾ ਕੀ ਉਹ ਜਗ ਮਾਤ ਤੈ ਤੋ ਕਟਿਓ ਬਡੋ ਪਾਪ ਹੈ ਦੈਤਨ ਕੋ ਮਾਰ ਰਾਜ ਦੀਨੋ ਹੈ ਸਰੇ ਸੂ ਕੋ ਬਡੋ ਜਸ ਨੀਨੋ ਜਗ ਤੇਰੋ ਹੀ ਪ੍ਰਤਾਪ ਹੈ ਦੇਤ ਹੈ ਅਸੀਸ ਤੇਜ ਰਾਜ ਰੇਖ ਬਾਰ ਬਾਰ ਤਹਾ ਹੀ ਪੜਿਓ ਹੈ ਬ੍ਰਹਮ ਕੋ ਕੋ ਜਾਪ ਹੈ ਐਸੇ ਜਸ ਪੂਰ ਰਹੋ ਚੰਡਕਾ ਕੋ ਤੀਨ ਲੋਕ ਜੈਸੇ ਧਾਰ ਸਾਗਰ ਮੈਂ ਗੰਗਾ ਜੀ ਕੋ ਆਪ ਹੈ ਸੋਈਆ ਦੇ ਅਸੀਸ ਸਭੈ ਸੁਰਨਾਰ ਸੋ ਧਾਰ ਕੈ ਆਰਤੀ ਦੀਪ ਜਗਾਇਓ ਫੂਲ ਸੁਗੰਧ ਸੋ ਅਛਤ ਦਛਨ ਜਛਨ ਜੀਤ ਕੋ ਗੀਤ ਸੋ ਗਾਇਓ ਧੂਪ ਜਗਾਇ ਕੈ ਸੰਖ ਵਜਾਇ ਕੈ ਸੀਸ ਨਿਵਾਇ ਕੈ ਬੈਣ ਸੁਨਾਇਓ ਹੇ ਜਗ ਮਾਇ ਸਦਾ ਸੁਖ ਦਾਇ ਤੈ ਸੁੰਭ ਕੋ ਘਾਏ ਬਡੋ ਜਸ ਪਾਇਓ ਸਕਰੈ ਸਾਜ ਸਮਾਜ ਦਾ ਚੰਡ ਸੋ ਮੋਦ ਮਹਾ ਮਨ ਮਾਹੇ ਰਈ ਹੈ ਸੂਰ ਸਸੀ ਨਭ ਥਾਪ ਕੈ ਤੇਜ ਦਇਆਵ ਤਹਾ ਤੇ ਸੋ ਲੋਕ ਭਈ ਹੈ ਬੀਚ ਆਕਾਸ਼ ਪ੍ਰਕਾਸ਼ ਬੜਿਓ ਤਹਾ ਕੀ ਉਪਮਾ ਮਨ ਤੇ ਨਾ ਗਈ ਹੈ ਧੂਰ ਕੈ ਪੂਰ ਮਲੀਨ ਹੁ ਤੋ ਰਵਿ ਮਾਨੋ ਚੰਡਕਾ ਉਪਦਈ ਹੈ ਕਵਿਤ ਪ੍ਰਥਮ ਮਦ ਕੈਟ ਮਦ ਮਥਨ ਮੈ ਖਾਸਰੈ ਮਾਨ ਮਰਦਨ ਕਰਨ ਤਰਨ ਬਰ ਬੰਡਕਾ ਤੂਮਰ ਦ੍ਰਿਗ ਧਰਮ ਤਰ ਧੂਰ ਪਾਨੀ ਕਰਨ ਚੰਡ ਯਾਰ ਮੁੰਡ ਕੇ ਮੁੰਡ ਖੰਡ ਖੰਡ ਕਾ ਰਖਤ ਵੀਰ ਜਹਰਨ ਰਖਤ ਤਛਨ ਕਰਨ ਦਰਨ ਅਨ ਸੁੰਭ ਰਣ ਰਾਰ ਰਿਸ ਮੰਡਕਾ ਸੁੰਭ ਬਲ ਧਾਰ ਸੰਘਾਰ ਕਰ ਵਾਰ ਕਰ ਸਕਲ ਖਾਲ ਅਸੁਰ ਦਲ ਜੈਤ ਜੈ ਚੰਡਕਾ ਸਵਈਆ ਦੇਹ ਸਿਵਾ ਬਰ ਮੋਹੇ ਹੈ ਸੁਭ ਕਰਮਣ ਤੇ ਕਬਹੂ ਨਾ ਟਰੋਂ ਨਾ ਡਰੋਂ ਅਰ ਸੋ ਜਬ ਜਾਏ ਲਰੋਂ ਨਿਸ਼ਚੈ ਕਰ ਆਪਣੀ ਜੀਤ ਕਰੋਂ ਹਰ ਸੇਖੋਂ ਆਪਣੇ ਹੀ ਮਨ ਕੋ ਇਹ ਲਾਲਚ ਹੋ ਗੁਣ ਤਉ ਉਚਰੋ ਜਬ ਆਪ ਕੀ ਔਦ ਨਿਦਾਨ ਬਨੈ ਹਤ ਹੀ ਰਨ ਮੈਂ ਤਬ ਜੂਜ ਮਰੋ ਚੰਡ ਚਰਿਤਰ ਕਵਿਤਨ ਮੈਂ ਬਰਨਿਓ ਸਭ ਹੀ ਰਸ ਰੁਦਰਮਈ ਹੈ ਏਕ ਤੇ ਏਕ ਰਸਾਲ ਪਇਓ ਨਖ ਤੇ ਸਿਖ ਲੋ ਉਪਮਾ ਸੁਨਈ ਹੈ ਕੌਤਕ ਹੇਤ ਕਰੀ ਕਵਨ ਸਤ ਸਹਿ ਕੀ ਕਥਾ ਇਹ ਪੂਰੀ ਭਈ ਹੈ ਜਾਹੇ ਨਿਮਿਤ ਪੜੈ ਸੁਨ ਹੈ ਨਰ ਸੋ ਨਿਸਚੈ ਕਰਤਾ ਹੈ ਦਈ ਹੈ ਦੋਹਰਾ ਗ੍ਰੰਥ ਸਤ ਸਹਿ ਕੋ ਕਰਿਓ ਜਾ ਸਮ ਅਵਰ ਨ ਕੋਏ ਜਿਹਨ ਵਿਤ ਕਵ ਨੇ ਕਹਿਓ ਸੋ ਦੇਹ ਚੰਡਕਾ ਸੋਏ ਇਤ ਸ੍ਰੀ ਮਾਰਕੰਡੇ ਪੁਰਾਣੇ ਸ੍ਰੀ ਚੰਡੀ ਚਰਿਤਰੇ ਉਕਤ ਬਿਲਾਸ ਦੇਵ ਸ੍ਰੇ ਸਹਿਤ ਜੈਕਾਰ ਸ਼ਬਦ ਕਰਾ ਅਸ਼ਟੋ ਧਿਆਇ ਸਮਾਪਤ ਮਸਤ ਸੁਭ ਮਸਤ